त्रिलोकी हृदय सम्राट शहनशाह वालिए दो जहान ਪਰਮ ਪੂਜ ਸ੍ਰੀ ਸਤਿਗੁਰੂ ਜਗਜੀਤ ਸਿੰਘ ਜੀ ਮਹਾਰਾਜ ਦੇ ਦਰਬਾਰ ਵਿਖੇ ਹਾਥਰਸ ਦੇ ਸਮਰਾਟ ਕਵੀ ਚੰਨਨ ਸਿੰਘ ਜੀ ਚਮਨ ਆਪਣੀ ਕਵਿਤਾ ਪੇਸ਼ ਕਰ ਰਹੇ ਹਨ ਮੇਰੇ ਸਨਮਾਨਿਵਰ ਸਕੱਤਰ ਸਾਹਿਬ ਸਰਦਾਰ ਜੀਵਨ ਸਿੰਘ ਜੀ ਹੋਰਾਂ ਹੁਕਮ ਕੀਤਾ ਇੱਕ ਨਜ਼ਮ ਲਈ ਹੋਰ ਇੱਕ ਸਾਡੇ ਮੇਰੇ ਮਿਹਰਬਾਨ ਸੱਜਣ ਹੁਕਮ ਕਰ ਗਏ ਸਮਾਜ ਸੁਧਾਰ ਦੀ ਸੁਣਾ ਦੋ ਤਿੰਨ ਇਦਾਂ ਦੀਆਂ ਚਿੱਟਾਂ ਹੋਰ ਆ ਗਈਆਂ ਮੈਂ ਬੜਾ ਹੁਣ ਸਜੋ ਪੰਜ ਪਿਆ ਆ ਇੱਕ ਹੋਰ ਚਿੱਟ ਦੇਗਾ ਉਹ ਕਹਿੰਦਾ ਚੂਹੇ ਦੀ ਪੂਛ ਸੁਣਾ ਲੋ ਦੱਸੋ ਉਹ ਗੱਲ ਹੈ ਕਰਨ ਵਾਲੀ ਨਜ਼ਮ ਔਰ ਲੇਕਿਨ ਹੈ ਸਮਾਜ ਸੁਧਾਰ ਦੀ ਉਹ ਵੀ ਐਸੀ ਗੱਲ ਨਹੀਂ ਪਰ ਜਿਸ ਤਰ੍ਹਾਂ ਹੁਕਮ ਕੀਤਾ ਸਕੱਤਰ ਸਾਹਿਬ ਨੇ ਪਹਿਲੋਂ ਮੈਂ ਉਹ ਨਜ਼ਮ ਸੁਣਾ ਲਵਾਂ ਆਪਣਾ ਮੇਰਾ ਦਿਲ ਇਹ ਕਰਦਾ ਸੀ ਕਿ ਅੱਜ ਵਾਲੀਏ ਦੋ ਜਹਾਨ ਸਤਗੁਰ ਸੱਚੇ ਪਾਤਸ਼ਾਹ ਗੁਰੂ ਰਾਮਦਾਸ ਜੀ ਦਾ ਜਨਮ ਦਿਹਾੜਾ ਹੈ ਉਹ ਵੀ ਸਾਰੇ ਸੰਸਾਰ ਦੇ ਵਿੱਚ ਹੀ ਮਨਾਇਆ ਜਾ ਰਿਹਾ ਹੈ ਕਿ ਮੈਂ ਕੁਝ ਉਹਨਾਂ ਦੇ ਜੀਵਨ ਸੰਬੰਧੀ ਕੋ ਨਜ਼ਮ ਕਹਿੰਦਾ ਹਾਜ਼ਰੀ ਲਵਾ ਜਾਂਦਾ ਕਿਉਂ ਜੀ ਲਵਾ ਦੇ ਅੱਛਾ ਚਲੋ ਜੀ ਹਾਂਜੀ ਉਹ ਸੁਣੀ ਜਾਂ ਤੁਸੀਂ ਚਲੋ ਨਵੀਂ ਸੁਣ ਲਓ ਅੱਛਾ ਇਸ ਤੋਂ ਪਹਿਲਾਂ ਕਿ ਮੈਂ ਸਮਾਜ ਸੁਧਾਰ ਦੀ ਚੀਜ਼ ਤੁਹਾਨੂੰ ਸੁਣਾਵਾਂ ਯਾਨੀ ਜਿਹੜੇ ਮੇਰੇ ਵੀਰ ਹੁਕਮ ਕਰ ਗਿਆ ਵੀ ਚੂਹੇ ਦੀ ਪੂਜ ਸੁਣਾ ਉਹ ਵੀ ਮੈਂ ਸੁਣਾਉਂਗਾ ਬੜੀ ਹਾਸ ਰਸ ਦੀ ਚੀਜ਼ ਹੈ ਕਿਉਂਕਿ ਰੇਡੀਓ ਤੋਂ ਉਹ ਡੱਬੇ ਜੇ ਜਿਹੋ ਜੀਆਂ ਹੀ ਬੋਲਣੀਆਂ ਪੈਂਦੀਆਂ ਉੱਥੇ ਤੇ ਤੁਸੀਂ ਸੁਣਦੇ ਰਹਿੰਦੇ ਹੋ ਲੇਕਿਨ ਅੱਜ ਦੇ ਦਰਬਾਰ ਵਿੱਚ ਇਹ ਮੈਂ ਹਾਜ਼ਰੀ ਲਾਉਣ ਦੇ ਮਾਤਰ ਇਹ ਨਜ਼ਮ ਤੁਹਾਨੂੰ ਸੁਣਾਉਣ ਲੱਗਾ ਸ੍ਰੀ ਗੁਰੂ ਰਾਮਦਾਸ ਜੀ ਆਪ ਦਾ ਪਹਿਲਾ ਨਾਂ ਸ੍ਰੀ ਗੁਰੂ ਰਾਮਦਾਸ ਜੀ ਨਹੀਂ ਸੀ ਪਹਿਲਾ ਨਾਂ ਜੇਠਾ ਜੀ ਸੀ ਗੁਰਗੱਦੀ ਤੇ ਬਹਿਣ ਵੇਲੇ ਜੇਠਾ ਜੀ ਦਾ ਨਾਂ ਸ਼ੁਭ ਨਾਂ ਰਾਮਦਾਸ ਰੱਖਿਆ ਗਿਆ ਤੋ ਜੇਠਾ ਜੀ ਆਪਣੇ ਸਹੁਰਿਆਂ ਦੇ ਸੇਵਾ ਕਰ ਰਹੇ ਹਨ ਕੁਝ ਬੰਦੇ ਚਾਚੇ ਤਾਏ ਜੇਠਾ ਜੀ ਦੇ ਆਉਂਦੇ ਆ ਹਰਦੁਆਰ ਨੂੰ ਜਾਂਦਿਆਂ ਜਾਂਦਿਆਂ ਸੋਚਦੇ ਆ ਵੀ ਚਲੋ ਸਾਡਾ ਲੜਕਾ ਇੱਥੇ ਰਹਿੰਦਾ ਉਹਨੂੰ ਵੇਖ ਚਲੀਏ ਬਈ ਕਿੱਦਾਂ ਰਹਿੰਦਾ ਉਹ ਹੁਣ ਆਉਂਦੇ ਆ ਚਾਚੇ ਤਾਏ ਜੇਠਾ ਜੀ ਦੇ ਯਾਨੀ ਸ੍ਰੀ ਗੁਰੂ ਰਾਮਦਾਸ ਜੀ ਦੇ ਤੋਂ ਵੇਖਦੇ ਆ ਵੀ ਉਹ ਕੀ ਕਰ ਰਿਹਾ ਤੇ ਮਾਹੌਲ ਕਿਦਾਂ ਦਾ ਇੱਥੋਂ ਮੈਂ ਨਦਮ ਸ਼ੁਰੂ ਕੀਤੀ ਆ ਉਹ ਹੁਣ ਆ ਰਹੇ ਆ ਵੇਖਣ ਵਾਸਤੇ ਚਾਚੇ ਤਾਏ